ਜਦੋਂ ਗਲਵਕੜੀ ਪਾ ਲਈ ਭਗਵਾਨ ਨੇ ਤੇ ਸੂਰਦਾਸ ਦੇ ਨੇਤਰ ਬਣ ਗਏ ਸੂਰਦਾਸ ਦੇ ਨੇਤਰ ਜਦੋਂ ਠੀਕ ਹੋ ਗਏ ਨਾ ਤੇ ਭਗਵਾਨ ਖੁਸ਼ੀ 'ਚ ਹੋ ਗਿਆ ਤੇ ਭਗਵਾਨ ਕਹਿੰਦੇ ਨੇ ਸੂਰਦਾਸ ਕੁਝ ਮੰਗ ਲਿਆ ਮੈਂ ਤੇਰੇ ਤੇ ਖੁਸ਼ ਹੋ ਗਿਆ ਕਹਿੰਦਾ ਜੀ ਤੁਹਾਡੀ ਬਹੁਤ ਕਿਰਪਾ ਨਹੀਂ ਕੁਝ ਮੰਗ ਲਿਆ ਜਿਸ ਤਰ੍ਹਾਂ ਸਤਗੁਰੂ ਰਾਮ ਸਿੰਘ ਲਿਖਿਆ ਇਤਿਹਾਸ ਵੀ ਅਕਾਲ ਪੁਰਖ ਗਿਆ ਤੇ ਉਹਨਾਂ ਆਖਿਆ ਜਿਹੜਾ ਵੀ ਆ ਕੋਈ ਵਰ ਮੰਗ ਕੇ ਜਾਂਦਾ ਤੂੰ ਵੀ ਕੋਈ ਵਰ ਮੰਗ ਕਹਿੰਦੇ ਨੇ ਮੈਂ ਜਦੋਂ ਖੁਸ਼ ਹੁਣਾ ਕੋਈ ਜ਼ਰੂਰ ਹੀ ਵਰ ਦੇ ਦੇਣਾ ਤੂੰ ਵੀ ਕੁਝ ਮੰਗ ਲੈ ਕਹਿੰਦਾ ਜੀ ਫਿਰ ਮੈਂ ਇਹ ਵਰ ਮੰਗਣਾ ਵੀ ਤੁਸੀਂ ਕਿਰਪਾ ਕਰੋ ਤੇ ਮੇਰੀਆਂ ਅੱਖੀਆਂ ਬੰਦ ਕਰ ਕਹਿੰਦੇ ਨੇ ਉਹ ਸੂਰਦਾਸ ਇਹ ਕੀ ਕੀਤਾ ਜੀ ਅੱਖੀਆਂ ਵਾਸਤੇ ਲੋਕੀ ਬੜਾ ਕੁਝ ਕਰਦੇ ਨੇ ਕਹਿੰਦਾ ਗਰੀਬ ਨੂੰ ਆਜ ਮੈਂ ਇਹਨਾਂ ਅੱਖੀਆਂ ਦਾ ਇਵਜ਼ਾਨਾ ਵੇਖ ਲਿਆ ਇਹਨਾਂ ਅੱਖੀਆਂ ਨੇ ਮੈਨੂੰ ਤੇਥੋਂ ਬੜਾ ਦੂਰ ਕਰ ਦਿੱਤਾ ਸੀ ਨਰਕਗਾਮੀ ਕਰ ਦਿੱਤਾ ਸੀ ਪਰ ਹੁਣ ਮੇਰੀ ਇਹ ਮਰਜ਼ੀ ਹੈ ਕਿ ਮੇਰੀਆਂ ਅੱਖੀਆਂ ਬੰਦ ਕਰ ਦੇ ਮੈਂ ਤੇਰਾ ਦਰਸ਼ਨ ਕਰ ਲਿਆ ਤੇ ਤੇਰੇ ਦਰਸ਼ਨ ਨੂੰ ਮੈਂ ਅੱਖੀਆਂ ਅੱਖੀਆਂ ਦੇ ਵਿੱਚ ਸਵਾਲਾਂ ਦਾ ਹੋਰ ਮੈਂ ਕਿਸੇ ਨੂੰ ਵੇਖਾਂ ਹੀ ਨਾ ਤੇ ਉਹਦਾ ਸਰੂਪ ਜਿਹੜਾ ਉਹ ਹੀ ਮੇਰੀਆਂ ਅੱਖਾਂ 'ਚ ਰਹੇ ਇਸ ਵਾਸਤੇ ਮੈਂ ਉਹਨੂੰ ਹੋਰ ਕੋਈ ਲੋੜ ਨਹੀਂ ਮੇਰੀਆਂ ਅੱਖੀਆਂ 'ਚ ਸੋ ਇਹ ਕੀ ਗੱਲ ਸੀ ਪ੍ਰੇਮ ਦੇ ਵਸ਼ੀਕਾਰ ਹੋ ਕੇ ਭਗਵਾਨ ਨੇ ਜਾ ਕੇ ਇਹ ਬਿਲ ਮੰਗਲ ਦੀ ਇਹ ਸੂਰਦਾਸ ਦੀ ਪ੍ਰਾਤਨ ਕਥਾ ਹੈ ਉੱਥੋਂ ਫਿਰ ਅਗੇ ਸੂਰਦਾਸ ਤੁਰਦਾ ਸੂਰ ਸਾਗਰ ਤੇ ਹੋਰ ਜਿਹੜੇ ਗ੍ਰੰਥ ਬੜੇ ਬਣੇ ਹਨ ਉਹ ਸੂਰ ਸੂਰ ਤੁਲਸੀ ਸਸੀ ਤੇ ਕੇਸ਼ਵ ਦਾਸ ਤੇ ਔਰ ਕਵੀ ਖਦਜੋਤ ਹੈ ਜਾਂ ਤਾਂ ਕਰਤ ਪ੍ਰਕਾਸ਼ ਸੂਰ ਸੂਰ ਜਿਹੜਾ ਸੂਰ ਸੂਰਦਾਸ ਹੈ ਉਹਦੀ ਕਵਿਤਾ ਆਂਦੇ ਨੇ ਸੂਰਜ ਵਾਤੇ ਤੁਲਸੀ ਸ਼ਸ਼ੀ ਤੁਲਸੀਦਾਸ ਦੀ ਕਵਿਤਾ ਹੈ ਚੰਦਰਮਾ ਵਾਤ ਔਰ ਕਵੀ ਖਦਿਓਤ ਸਮ ਹੋਰ ਕਵੀ ਜਿਹੜੇ ਨੇ ਟਟਾਣੇ ਸਾਹਮਣੇ ਔਰ ਕਾ ਜਾਤਾ ਕਰ ਪ੍ਰਕਾਸ਼ ਕਿਤੇ ਟਟਾਣਾ ਥੋੜਾ ਜਿਹਾ ਐਉਂ ਕਰ ਜਾ ਚਾਨਣਾ ਕਰ ਜਾਂਦਾ ਫਿਰ ਚਲਾ ਕਰ ਜਾਂਦਾ ਫਿਰ ਟਟਾਣਾ ਕਰ ਜਾਂਦਾ ਖਦਿਓਤ ਜੀ ਟਟਾਣਾ ਇਹ ਟਟਾਣੇ ਸਮ ਹਨ ਤੇ ਦੂਜੇ ਨੇ ਨਾ ਜਿਹੜੇ ਉਹ ਸੂਰਜਵਾਲ ਦੇ ਉਹ ਸੂਰਦਾਸ ਜਿਹੜਾ ਇਸ ਵਾਰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿ ਰਹੇ ਨੇ ਸਿੱਖੋ ਸਾਚ ਕਹੋ ਸਲ ਸਬਾ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸੁਨਾਮਤਾਰੀਓ ਪਿਆਰ ਕਰਿਆ ਕਰੋ ਬੋਲਣ ਦੀ ਜਾਚ ਸਿੱਖੋ ਰੋਟੀ ਖਾਣ ਦੀ ਜਾਚ ਸਿੱਖੋ ਬਹਿਣ ਦੀ ਜਾਚ ਸਿੱਖੋ ਨਿਰੀ ਸੋਧ ਲੈ ਕੇ ਤੇ ਗੱਲ ਪੈਣ ਦੀ ਨਾ ਜਾਚ ਸਿੱਖੋ ਸਤਿ